ਚੌਪਈ ਸੁਨੋ ਰਾਏ ਕਥਾ ਪ੍ਰਕਾਸ਼ੋ ਤੁਮਰੇ ਚਿਤ ਕੇ ਪ੍ਰਹਾ ਵਿਨਾਸੋ ਗੈਂਡੇ ਖਾਂਡੋ ਗਿਰਤ ਹਰੈ ਫਤੇ ਮਤੀ ਤੇਤਰੀਏ ਜਗ ਕਹਿ ਤਾਕੇ ਵਹਿ ਧਾਮ ਤਨ ਪਾਰੀ ਤਿਨ ਕੀ ਕਰਤੇ ਅਦਕ ਰਖਵਾਰੀ ਚਰਵਾਰੇ ਬਹੁਤ ਨਾ ਚਰਾਵੈ ਸਾਂਝ ਪਰੈ ਘਰ ਕੋ ਲੈ ਆਵੈ ਇਕ ਚਰਵਾਰਾ ਸੋ ਤ੍ਰੇ ਅਟਕੀ ਭੂਲ ਗਈ ਸਭ ਹੀ ਸੁਧ ਘਟ ਕੀ ਨਿਤ ਪ੍ਰਤਤਾ ਸੋ ਭੋਗ ਕਮਾਵੈ ਨਦੀ ਪੈਰ ਬਹਰੋ ਘਰ ਆਵੈ ਚੌਪਈ ਡੋਗਰ ਸੋਧ ਏਕ ਦਿਨ ਲੈ ਹੋ ਤੁਰ ਤ੍ਰਿਆ ਕੋ ਬਾਛੋ ਗਏ ਹੋ ਕੇਲ ਕਰਤ ਨਿਰਖੇਤਾ ਜਾਈ ਬੈਠ ਰਹਾ ਜੀ ਕੋ ਵਢਾਈ ਕਰ ਕਰ ਕੇਲ ਸੋਏ ਤੇ ਗਏ ਬੇ ਸੰਭਾਰ ਨਿਜ ਤਨ ਤੇ ਭੈ ਸੋਵਤ ਦੂਹ ਨਾਥ ਨਿਹਾਰਿਓ ਕਾਟ ਕਿਰਪਾਨ ਮਾਰ ਹੀ ਡਾਰਿਓ ਦੋਹਰਾ ਕਾਟ ਮੂੰਡ ਤਾਕੋ ਤੁਰਤ ਤਹੀ ਬੈਠ ਛਬ ਜਾਏ ਤਨਕ ਤਾਤ ਲੋਹੂ ਲਗੇ ਬਾਲ ਜਗੀ ਅਕੁਲਾਏ ਚੌਪੀ ਮੂੰਡ ਬਿਨਾ ਨਿਜ ਮੀਤ ਨਿਹਾਰਿਓ ਅਦਕ ਕੋਪ ਚਿਤ ਭੀਤਰ ਧਾਰਿਓ ਦਸੋਂ ਦਿਸਨ ਕਾਢੇ ਅਸਤਾਵੈ ਹਾਥ ਪਰੈ ਤੇ ਮਾਰ ਗਿਰਾਵੈ ਡੋਗਰ ਛਪਿਓ ਹਾਥ ਨ ਆਇਓ ਢੂੰਡ ਰਹੀ ਤ੍ਰਿਯ ਨਾ ਦਰਸਾਇਓ ਵੈਸੇ ਹੀ ਪੈਰ ਨਦੀ ਕਹ ਆਈ ਤਹਾਂ ਮਿੱਤਰ ਕਹਿ ਦਿਆ ਬਹਾਈ ਪੈਰ ਤਾਂ ਸਰਤਾ ਕਹਿ ਆਈ ਪੌੜ ਰਹੀ ਜਨ ਸਾਮ ਚਬਾਈ ਪਾਛੇ ਤਰ ਡੋਗਰੂ ਆਇਓ ਮੂਰਖ ਨਾਰ ਭੇਦ ਨਹਿ ਪਾਇਓ ਐਸ ਭਾਂਤ ਸੋ ਕਾਲ ਬਿਹਾਨਿਓ ਬੀਤਾ ਬਰਖ ਏਕ ਦਿਨ ਜਾਣਿਓ ਤਬ ਡੋਗਰੇ ਭਾਂਤ ਚਾਰੋ ਕਰੋ ਨਾਰ ਇਕ ਕਾਜ ਹਮਾਰੋ ਏਕ ਤ੍ਰਿਆ ਕਾਰਜ ਮੁਰ ਕੀਜੋ ਮਖਨੀ ਕਾੜ ਧਾਮ ਤੇ ਦੀਜੋ ਜਾਤ ਕਹਿਓ ਤਾਹ ਤ੍ਰਿਏ ਮੈਂ ਨਾਸ਼ੀ ਹੇਰ ਅੰਧੇਰ ਡਰੋ ਮਨ ਵਾਹੇ ਡੋਗਰ ਕਾ ਲਗਤ ਦੁਖ ਮੋ ਕੋ ਭੂਲ ਗਇਓ ਵਹ ਦਿਨ ਤ੍ਰਿਏ ਤੋ ਕੋ ਨਦੀ ਪੈਰ ਕਰ ਪਾਰ ਪਰਾਈ ਜਾਰ ਬਹਾਏ ਬਹੁਰ ਘਰ ਆਈ ਚਮਕ ਉਠੀ ਜਬ ਬਚਨ ਉਚਾਰੇ ਮੋਰ ਭੇਦਿਨ ਸਕਲ ਨਿਹਾਰੇ ਤਾਂ ਤੇ ਹੀ ਜਾਇ ਸੰਗਾਰੋਂ ਮਾਰ ਚੋਰ ਇਹ ਗਏ ਉਚਾਰੋਂ ਦੋਹਰਾ ਪੈਠ ਅੰਧੇਰੇ ਧਾਮ ਮੈਂ ਕਾਢ ਲਈ ਕਰਵਾਰੇ ਨਿਜ ਪਤਿ ਪੈ ਹੱਥ ਕੇ ਨਿਮਿਤ ਕਰੇ ਪਚਾਸ ਗਵਾਰ ਨਿਰਖ ਚਮਕ ਤਰਵਾਰ ਕੀ ਦੁਰੀਆ ਮਹਿਕ ਤਰ ਜਾਏ ਤਨਕ ਨਾ ਬ੍ਰਿਣ ਲਾਗਣ ਦਈ ਇਹ ਛਲ ਗਇਓ ਬਚਾਏ ਪੈਰ ਨਦੀ ਗਈ ਮਿੱਤਰ ਕੋ ਆਈ ਤਹੀ ਬਹਾਏ ਨਿਜ ਪਤ ਕੋ ਕਾਇਲ ਕੀਆ ਨੈਕ ਨ ਰਹੀ ਲਜਾਏ ਇਤ ਸ੍ਰੀ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 36ਵਾਂ ਚਰਿਤ੍ਰ ਸਮਾਪਤ ਮਸਤ ਸੋ ਮਸਤ ਅਫਜੂ ਦੋਹਰਾ ਨਰ ਚਰਿਤ੍ਰ ਨਿਪਕੇ ਨਿਕਟ ਮੰਤਰੀ ਕਾ ਵਿਚਾਰ ਤਵੇ ਕਥਾ 36ਵੀਂ ਇਹ ਵਿਦ ਕਈ ਸੁਧਾਰੇ ਤਮਨ ਕ੍ਰਿਆ ਕੋ ਤੁਰਤ ਹੀ ਡੋਗਰ ਘਾਉ ਉਬਾਰੇ ਤਾਹੇ ਤੁਰਤ ਮਾਰਤ ਪਇਓ ਕਰੇ ਰਸਰੀਆ ਡਾਰੇ ਵਾਰਸਿਆ ਕੋ ਜਾਣ ਕੈ ਬਾਂਧਿਸ ਬਰੇ ਬਨਾਏ ਆਪ ਊਚ ਕੂਕਤ ਪਇਓ ਲੋਗਨ ਸਬਨ ਸੁਨਾਏ ਚਉਪੀ ਸਭ ਲੋਗਨ ਕਾ ਧਾਮ ਬੁਲਾਇਓ ਨੇ ਦੇਹੀ ਕੋ ਘਾਵ ਦਿਖਾਇਓ ਪੁਨ ਤਿਨ ਕੋ ਲੈ ਨਾਰ ਦਿਖਾਰੀ ਰੋਏ ਕੂਕ ਊਚੇ ਕਰ ਮਾਰੀ ਜਾ ਮੋਰੇ ਤ੍ਰੀ ਘਾਵ ਲਿਹਾਰਿਓ ਅਦਕ ਸੋਗ ਚਿਤ ਮਾਝ ਵਿਚਾਰਿਓ ਭੇਦ ਪਾਇ ਦੀਏ ਮੋਹਿ ਕਾ ਹਟਾਰੀ ਲੈ ਪਾਸੀ ਸੁਰ ਲੋਕ ਬਿਹਾਰੀ ਦੋਹਰਾ ਦੂਧ ਦੋਹਤ ਕਟਿਆ ਨਮਿਤ ਮੈਖੀ ਮਾਰ ਸਮੋਹੇ ਘਾ ਪਇਓ ਤਰਵਾਰ ਸੋ ਕਹਾਂ ਬਤਾਉ ਤੋਹੇ ਚੌਵੀ ਅਬ ਆਛੋ ਤੇ ਕਫਨ ਬਨਈਐ ਭਲੀ ਭਾਂਦ ਭੂਖ ਹੋਤ ਗਟਈਐ ਹਉ ਹੂੰ ਵਿਆਹ ਅਵਰਨ ਨ ਕਰਹੁ ਯਾ ਕੇ ਬਿਰਹ ਲਾਗ ਗਏ ਬਰਹੁ ਦੋਹਰਾ ਲੋਗਨ ਸਭਨ ਬੁਲਾਇ ਕੈ ਆਛੋ ਕਫਨ ਬਨਾਏ ਦੁਰਾਚਾਰਨੀ ਨਾਰ ਕਹਾ ਇਹ ਵਿਦ ਦਿਆ ਦਵਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ ਸੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਵੀ ਬੌਰ ਸੁਮੰਤਰੀ ਕਥਾ ਉਚਾਰੀ ਏਕ ਤਰਣ ਜੋਬਨ ਕੀ ਭਾਰੀ ਏਕ ਚੋਰ ਕਾ ਠਗ ਬਰਿਓ ਅਦ ਕਾ ਆਨੰਦ ਚਿਤ ਕਰਿਓ ਰਹਿਣ ਪੈ ਤਸਕਰ ਉਠ ਜਾਵੈ ਦਿਨ ਦੇਖਤ ਠੱਗ ਦਰਬ ਕਮਾਵੈ ਤਾਂ ਤ੍ਰੀ ਸੋ ਦੋ ਭੋਗ ਕਮਾਹੀ ਮੂਰਖ ਭੇਦ ਪਛਾਨਤ ਨਾਹੀ ਠੱਗ ਜਾਣੈ ਮੋਰੀ ਹੈ ਨਾਰੀ ਚੋਰ ਕਹੈ ਮੋਰੀ ਹਿਤਕਾਰੀ ਤ੍ਰੀ ਕਹਿ ਤਾਹਿ ਦੋ ਪਹਿਚਾਨੈ ਮੂਰਖ ਭੇਦ ਨਾ ਕੋ ਜਾਣੈ ਚੌਪੀ ਏਕ ਰੁਮਾਲ ਬਾਲ ਹਿਤ ਕਾਢਾ ਦੂਹਨ ਕੇ ਜੀ ਆਨੰਦ ਬਾਡਾ ਵਾਹ ਜਾਣੈ ਮੋਰੇ ਹਿਤ ਕਹਿ ਹੈ ਚੋਰ ਲਖੈ ਮੋਹੀ ਕਹਦਾ ਹੈ ਦੋਰਾ ਚੋਰ ਤ੍ਰਿਐ ਪਿਆਰਾ ਹੁਤੋ ਤਾਂ ਕਉ ਦਿਆ ਰੁਮਾਲ ਤਾ ਕਉ ਨੈ ਨਿਹਾਰ ਠੱਗ ਮਨ ਮੈਂ ਭਇਆ ਬਿਹਾਲ ਚਉਪੇ ਮੁਸਤ ਜੁਦ ਤਸਕਰ ਸੋ ਕੀਓ ਛੀਨ ਰੁਮਾਲ ਹਾਥ ਤੇ ਲਿਓ ਚੋਰ ਕਹਾ ਮੋਤਰੀਏ ਏ ਕਾਡਾ ਯੋ ਸੁਨ ਅਦ ਕਰੋਸ ਜੀ ਬਾਡਾ ਆਪ ਬੀਜ ਗਾਰੀ ਦੋ ਦੇਹੀ ਤਾਂਤ ਨਕਾਰ ਕੇਸ ਗਹਿ ਲੇਹੀ ਲਾਤ ਮੁਸਤ ਕੇ ਕਰੈ ਪ੍ਰਹਾਰਾ ਜਾਨਕ ਚੋਟ ਪਰੈ ਘਰੇ ਆਰਾ ਦੋ ਲਰ ਇਸਤਰੀ ਪਹਿ ਆਏ ਅਦਕ ਕੋ ਹੈ ਬਚਨ ਸੁਨਾਏ ਠੱਗ ਤਸਕਰ ਦੂਹ ਬਚਨ ਉਚਾਰੀ ਤੈ ਇਹ ਨਾਰ ਕੇ ਮੋਰੀ ਨਾਰੀ ਦੋਹਰਾ ਸੁਣ ਤਸਕਰ ਠੱਗ ਮੈਂ ਕਹੋ ਹਉ ਤਾਹੀ ਕੀ ਨਾਰੇ ਜੋ ਛਲ ਬਲ ਜਾਣੈ ਕਨੋ ਜਾ ਮੈਂ ਬੀਰਜ ਅਪਾਰ ਬਹੁਰ ਬਾਲ ਐਸੇ ਕਹਾ ਸੁਨੋ ਬਚਨ ਮੁਰੇ ਏਕ ਸੋ ਮੋਹ ਕੋ ਇਸਤਰੀ ਕਰੈ ਜਿਹ ਮੈਂ ਹੁਨਰ ਅਨੇਕ ਚਉਪਈ ਸੁਣ ਬਾਲਾ ਮੈਂ ਬਹਿਣ ਤਿਆਰੋ ਆ ਪੌਰਖ ਤੈ ਦੇਖ ਮਾਰੋ ਅਦਕ ਵੀਰ ਜਾ ਮੈਂ ਜੀ ਧਰ ਹੈ ਤਾਹੀ ਕਹਿ ਆਪਣੋ ਪਤ ਕਰ ਹੈ ਠੱਗ ਬਜ ਭਾਖ ਨਗਰ ਮੈਂ ਗਇਓ ਸਥਿਤ ਏਕ ਹਾਟ ਪਰ ਭਇਓ ਮੋਹਰੈ ਸਗਲ ਦ੍ਰਿਸ਼ਟ ਤਰ ਧਰੀ ਸਾਉ ਭੈ ਏ ਭਾਂਤ ਉਚਰੀ ਦੋਹਰਾ ਐਸ ਭਾਂਤ ਉਚਰਤ ਭਇਆ ਹੋਇ ਢੀਲੋ ਸਰਬੰਗ ਮੋਹਰਨ ਕੋ ਸੌਦਾ ਕਰੋ ਸ਼ਾਉ ਤਿਹਾਰੇ ਸੰਗ ਮਦਨ ਰਾਏ ਠਗ ਏਮ ਕਹੀ ਮਨ ਮੈਂ ਮੰਤਰ ਵਿਚਾਰ ਲੈ ਮੋਰੈ ਰੁਪਈਆ ਦੇਵੋ ਤੁਮ ਕਾ ਸ਼ਾ ਸੁਧਾਰੇ ਚਉਪਈ ਯੋ ਜਬ ਸ਼ਾ ਵੈਣ ਸੁਨ ਪਾਇਓ ਕਾਡ ਸਰਫੀ ਧਨੀ ਕਹਾਇਓ ਠੱਗ ਕੀ ਦ੍ਰਿਸ਼ ਜਬੈ ਤੇ ਪਰੀ ਸਭ ਸੰਨ ਕੀ ਮਨ ਭੀਤਰ ਤਰੀ ਮੋਹਰੇ ਡਾਰ ਗੁਥਰੀਐ ਲਈ ਅਦਕ ਮਾਰ ਬਨੀਆਂ ਕਹ ਦਈ ਊਚੇ ਸੋਰ ਕਰਾ ਪੁਰਮਾਹੀ ਮੈਂ ਮੋਰਨ ਕਹ ਵੇਚਤ ਨਾਹੀ ਸ਼ੋਰ ਸੁਨਤਪੁਰ ਜਨ ਸਭ ਧਾਏ ਵਾ ਬਨੀਆਂ ਠੱਗ ਕੇ ਟਿਗ ਆਏ ਮੁਸ਼ਟ ਜੁਧ ਨਿਰਖ ਦੇ ਅਨੁਰਾਗੇ ਤੇ ਦੂਹਨ ਕਾ ਪੂਛਣ ਲਾਗੇ ਤੁਮ ਕਿਉ ਜੁਧ ਕਰਤ ਹੋ ਭਾਈ ਹਮੈ ਕਹੋ ਸਭ ਬ੍ਰਥਾ ਸੁਨਾਈ ਦੂਹਨ ਕਹਿ ਅਭੀ ਗੈ ਲੈ ਹੈ ਲੈ ਕਾਜੀ ਪੈ ਨਿਆਇ ਚੁਕੈ ਹੈ ਸੁਣਤ ਬਚਨ ਉਦਤ ਠੱਗ ਭਇਓ ਤਾ ਕਹ ਲੈ ਕਾਜੀ ਪਹਿ ਗਇਓ ਅਦਕ ਦੁਖਤ ਵੈ ਦੀਨ ਪੁਕਾਰੋ ਕਰ ਕਾਜੀ ਤੈ ਨਿਆਉ ਹਮਾਰੋ ਦੋਰਾ ਤਬ ਲਗ ਬਨਿਆ ਹੈ ਦੁਖੀ ਇਮ ਕਾਜੀ ਸੋ ਬੈਨ ਹਮਰੋ ਕਰੋ ਨਿਆਇ ਤੁਮ ਕਹੋ ਸਰਬਤ ਜਲ ਨੈਨ ਚਉਪੀ ਸੁਣ ਕਾਜੀ ਜੂ ਬਚਨ ਹਮਾਰੇ ਕਲਾਮ ਅੱਲਾ ਕੀ ਆਨ ਤਿਹਾਰੇ ਖੁਦਾਏ ਸੁਨੈ ਗੋ ਦਾਦ ਹਮਾਰੋ ਹੋਐ ਹੋ ਦਾਮਨ ਗੀਰ ਤੁਹਾਰੋ ਦੋਹਰਾ ਅਦਕ ਦੀਨ ਹੋਇ ਠੱਕ ਗਿਓ ਸੁਨ ਕਾਜਨ ਕੇ ਰਾਏ ਹਮ ਪੁਕਾਰ ਤੁਮ ਪੈ ਕਰੀ ਹਮਰੋ ਕਰੋ ਨਿਆਇ ਚਉਪੀ ਤਬ ਕਾਜੀ ਜੀ ਨਿਆਇ ਵਿਚਾਰਿਓ ਪ੍ਰਗਟ ਸਭਾ ਮੈਂ ਤੂੰ ਉਚਾਰਿਓ ਜੋ ਮੋਹਰਨ ਕੋ ਸੰਨਹਿ ਬਤਾਵੇ ਸੋ ਸਭ ਆਜ ਅਸਰ ਫੀ ਪਾਵੇ ਸਨ ਮੋਹਰਨ ਕੋ ਬਨਕ ਨਾ ਜਾਨੋ ਮੂੰਦ ਰਹਾ ਮੁਖ ਕਛ ਨਾ ਬਖਾਨੋ ਰੋਏ ਪੀਟ ਕਰ ਕਰਤ ਪੁਕਾਰਾ ਹਾ ਹਾ ਕੀਸ ਕਾਹਾ ਕਰਤਾ ਰਾ ਦੋਹਰਾ ਮੋਹਰ ਅਕਬਰੀ ਏਕ ਸਤ ਜਹਾਂਗੀਰੀ ਸਹਿ ਦੋਏ ਛੈ ਜਹਾਨੀ ਚਾਰ ਸਹਿ ਦੇਖ ਲਿਓ ਸਭ ਕੋ ਏ ਚਉਪਈ ਸਭਾ ਬੀਜ ਜਾ ਮੋਰ ਘਾਰੀ ਸੋ ਨਿਕਸੀ ਜੋ ਠਗਾ ਉਚਾਰੀ ਕਾਜੀ ਛੀਨ ਸ਼ਾਹ ਤੇ ਲੀਨੀ ਲੈ ਤਸ ਕਰਕੇ ਕਰ ਮੈਂ ਦੀਨੀ ਦੋਹਰਾ ਜਸ ਕਾਜੀ ਕੋ ਪਸਰਿਓ ਠੱਗ ਭਾਖਿਓ ਸਭ ਗਾਓ ਕੀਨੋ ਉਮਰ ਖਤਾਬ ਜਿਮ ਆਜ ਹਮਾਰੋ ਨਿਆਉ ਚਉਪੇ ਠੱਗ ਲੈ ਕੇ ਮੋਹਰੇ ਕਰ ਆਇਓ ਤਿਨ ਕਾਜੀ ਕਛ ਨਿਆਇ ਨ ਪਾਇਓ ਬਨੀਆਂ ਕਾੜ ਸਦਨ ਤੇ ਦੀਨਾ ਝੂਠੇ ਤੇ ਸਾਚਾ ਠੱਗ ਕੀਨਾ ਦੋਹਰਾ ਠਗੈ ਅਸਰਫੀ ਸਾਥਸੈ ਕਰ ਦੀਨੀ ਨਰ ਨਾਹੇ ਤਾਤਰੀ ਪਹਿ ਲੈ ਆਇਓ ਆਪਣੇ ਘਰ ਕੇ ਮਾਹੇ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 38 ਸੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪਈ ਰੈਣ ਭਈ ਤਸਕਰ ਉਟਤਾਇਓ ਸਗਲ ਸਵਾਨ ਕੋ ਪੇਸ ਬਨਾਇਓ ਸ਼ਾਇਦ ਹਾਂ ਕੇ ਗ੍ਰਹਿ ਭਗਤਾਰਿਓ ਗਪੈ ਕਹਤ ਗਪਿਆਹ ਨਿਹਾਰਿਓ ਏ ਦਿਲ ਸ਼ਾਹ ਨਾਮ ਤਸਕਰ ਬਰ ਆਇਓ ਸ਼ਾਹ ਜਹਾਂ ਜੂਕੇ ਕੇ ਘਰ ਰਾਜਮਤੀ ਨਾਰੀ ਹਿਤ ਗਇਓ ਤਹ ਰਾਜਨ ਕੋ ਰਾਜਾ ਸੋਵਤ ਜਹ ਸੋਈਆ ਬਹਰੋ ਤਰਵਾਰ ਨਿਕਾਰ ਕੈ ਚੋਰ ਸੋ ਪਿਆ ਕੈ ਮਾਰ ਦਿਓ ਹੁਣ ਲਾਲ ਉਤਾਰ ਲਿਓ ਪਗਿਆ ਜਦ ਫੋਰ ਹਜ਼ਾਰ ਪੈ ਅੰਡ ਦਿਓ ਤਬ ਸੂਥਨ ਸਾ ਉਤਾਰ ਦਈ ਸਭ ਵਸਤਰਨ ਕੋ ਤਿਨ ਹਾਥ ਕੀਓ ਫੋਨ ਗੋਸ਼ਟ ਬੈਠ ਕਰੀ ਤੇ ਸੋ ਤ੍ਰੀਕੇ ਕੇ ਹਿਤ ਕੈ ਕਰ ਹੀਓ ਦੋਹਰਾ ਸਾਹ ਲਖਾ ਭੀਰਜ ਗਿਰਾ ਕੀਨੀ ਦੂਰ ਜਾਰ ਵਸਤਰ ਪਗਰੀਆ ਲਾਲ ਜੁਤ ਲੀਨੇ ਚੋਰ ਸੰਭਾਰ ਚਉਪਈ ਬੈਠ ਚੋਰ ਅਸ ਕਥਾ ਪ੍ਰਕਾਸੀ ਏਕ ਚੋਰ ਦੂਜੋ ਤਰਫਾਸੀ ਏਕ ਨਾਰ ਸੋ ਖੇਲ ਕਮਾਵੇ ਆਪਣੀ ਜਾਨ ਅਦਕ ਸੁਖ ਪਾਵੇ ਦੋਹਰਾ ਦਿਨ ਤਸਕਰ ਤਾਸੋ ਰਮਤ ਦਰਬ ਠਗਣ ਠਗ ਜਾਏ ਰਹਿਣ ਚੋਰ ਚੋਰਤ ਗ੍ਰਹਿਣ ਤਾਹੇ ਮਿਲਤ ਠਗ ਆਏ ਚਉਪਈ ਹੋੜ ਰੁਮਾਲ ਹੇਤ ਤਿਨ ਪਰੀ ਮੋਹਰ ਸਾਥ ਸਹਿ ਠਗੂ ਹਰੀ ਪੁਨ ਭਾਰੀ ਤਸਕਰ ਕੀ ਆਈ ਤੁਮੈ ਕਥਾ ਸੋ ਕਹੋ ਸੁਨਾਈ ਹਜ਼ਰਤ ਕਹਿ ਤਸਕਰ ਗ੍ਰਹਿ ਆਇਓ ਗਪਿਆ ਕਹ ਜਮ ਲੋਕ ਪਠਾਇਓ ਬਸਤਰ ਲਾਲ ਪਗਿਆ ਜਿਤ ਹਰੀ ਗੋਸ਼ਟ ਬੈਠ ਸ਼ਾਹ ਸੋ ਕਰੀ ਦੋਹਰਾ ਲਾਲ ਬਸਤਰ ਪਗਿਆ ਹਰੀ ਲਈ ਹਜ਼ਾਰ ਉਤਾਰ ਪ੍ਰਾਨ ਉਬਾਰਾ ਸ਼ਾਹ ਕਾ ਹੋਏ ਕਮਨ ਕੀ ਨਾਰੇ ਲਾਲ ਬਸਤਰ ਹਰ ਪਹੁੰਚਿਆ ਜਹਾਂ ਨ ਪਹੁੰਚਤ ਕੋਏ ਪ੍ਰਾਨ ਉਬਾਰਿਓ ਸ਼ਾਹ ਕੋ ਤ੍ਰਿਆ ਤਮਨ ਕੀ ਹੋਏ ਚੌਪਈ ਦਿਨ ਕੇ ਚੜੇ ਅਦਾਲਤ ਪਈ ਬਹੁਤਰੀ ਸ਼ਾਹ ਚੋਰ ਕਹ ਦਈ ਤਾ ਕੀ ਕਰੀ ਸਿਫਤ ਬਵਾਰਾ ਅਦਕ ਦੀਸ ਤਨ ਛੋਰ ਪੰਡਾਰਾ ਦੋਹਰਾ ਇਹ ਦਿਲ ਰਾਜਮਤੀ ਲਈ ਠੱਗ ਦੀ ਦੀਸ ਨਿਕਾਰ ਲਾਲ ਬਸਤਰ ਹਰ ਸ਼ਾਹ ਕੇ ਤੇਹ ਗਪਿਆ ਕਹ ਮਾਰੇ ਇਤ ਸ੍ਰੀ ਚਰਿਤ੍ਰੋ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 39ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਦੋਹਰਾ ਏਕ ਜਾੜ ਜੰਗਲ ਵਸੈ ਧਾਮ ਕਲਹਨੀ ਨਾਰੇ ਜੋ ਕਹਿ ਸੁਨਾ ਕਰਤ ਗਾਰਨ ਕਰਤ ਪ੍ਰਹਾਰ ਚਉਪੇ ਸ੍ਰੀ ਦਿਲ ਜਾਨ ਮਤੀ ਕੀ ਤ੍ਰਿਏ ਅਚਲ ਦੇਵ ਤੇ ਨਾਮ ਰਾਹਤ ਪੀਏ ਰਾਹਤ ਰਹਿਣ ਦਿਨ ਤਾਕੇ ਡਾਰਿਓ ਕਭੂ ਜਾਣ ਨਾ ਗ੍ਰਹਿ ਤੇ ਮਾਰਿਓ ਦੋਹਰਾ ਜਹਾਂ ਵਿਪਾਸਾ ਕੇ ਪੈ ਮਿਲਤ ਸਤਤ ਦਰਵ ਜਾਏ ਤੇ ਠਾਂ ਤੇ ਦੋਹ ਰਹਿ ਚੌਧਰ ਕਰਹਿ ਬਨਾਏ ਚਉਪੇ ਜੋ ਕਾਰਜ ਕਰਨੂ ਵੈ ਜਾਣਤ ਤਾਹੇ ਕਰੈ ਨਹੀਂ ਐਸ ਬਖਾਨਤ ਤਬੋ ਕਾਜ ਤਰਨ ਹਟ ਕਰੀ ਪਤ ਕੀ ਕਾਣ ਨ ਕਛ ਜੀ ਤਰੀ ਪਿਤਰਨ ਪਛ ਪਹੁਚਾ ਆਈ ਪਿਤ ਕੀ ਥਿਤ ਤਿਨਹੂ ਸੁਨ ਪਾਈ ਤ੍ਰਿਉ ਸੋ ਕਹਾ ਸਰਾਧ ਨ ਕੀਜੈ ਤੇਨੇ ਇਮ ਕਹੀ ਅਬੈ ਕਰ ਲੀਜੈ ਸਗਲ ਸਰਾਧ ਕੋ ਸਾਜ ਬਨਾਇਓ ਭੋਜਨ ਸਮੈ ਦਿਜਨ ਕੋ ਆਇਓ ਪਾਤਿਮ ਕਹੀ ਕਾਜ ਤ੍ਰੇ ਕੀਜੈ ਏ ਕਹਾ ਦਛਨਾ ਕਛੂ ਨ ਦੀਜੈ ਤ੍ਰੇ ਭਾਖਾ ਮੈਂ ਢੀਲ ਨਾ ਕਹਿਓ ਟਕਾ ਟਕਾ ਵੀਰਾ ਜਗ ਹੋ ਦਿਜਨ ਦੇਤ ਅਬ ਬਿਲੰਬ ਨਾ ਕਰਹੋ ਤੋਰ ਮੂਡ ਪਰ ਬਿਸਟਾ ਭਰਹੁ ਤਬ ਬ੍ਰਹਮਣ ਸਭ ਬੈਠ ਜਿਵਾਏ ਅਤਕ ਦਰਵਦੈ ਧਾਮ ਪਠਾਏ ਪੁਨ ਤ੍ਰਿਏ ਸੋ ਤਿਨ ਐਸ ਉਚਾਰੀ ਸੁਨੋ ਸ਼ਾਸਤਰ ਕੀ ਰੀਤ ਪਿਆਰੀ ਦੋਹਰਾ ਪਿੰਡ ਨਦੀ ਪਰਵਾਈ ਹੈ ਯਾ ਮੈਂ ਕਛ ਨਾ ਵਿਚਾਰ ਕਹਾ ਨਾ ਕੀਨਾ ਤਿਨ ਤਰਨ ਦੀਏ ਕੁਠਰੀਐ ਡਾਰ ਚਉਪਈ ਤਬ ਤਿਨ ਜਾਟ ਅਦਕਿਰ ਸਮਾਨੀ ਤਾ ਕੀ ਨਾਸ ਵਿਪਤ ਜੀ ਆਨੀ ਇਹ ਕਹਿ ਕਹੂੰ ਬੋਰ ਕਰ ਮਾਰੋ ਨਿਤਯ ਨਿਤਿ ਕੋ ਤਾਪ ਨਿਵਾਰੋ ਤਿਹ ਤ੍ਰੀ ਸੋਏ ਭਾਂਤ ਬਖਾਨੀ ਜਨਮ ਧਾਮ ਨਹਿ ਜਾਓ ਅਯਾਨੀ ਕਰ ਡੋਰੀ ਤੁਮ ਕਾ ਮੈਂ ਦਇ ਹੋ ਉਨ ਭਾਕੋ ਜੋ ਹੀ ਉਠ ਜਾਏ ਹੋ ਵਾ ਤ੍ਰੀ ਕੋ ਲੈ ਸੰਗ ਸਿਧਾਇਓ ਚਲਤ ਚਲਤ ਸਰਤਾ ਟਟ ਬਹੁਰ ਜਾਟ ਏ ਭਾਂਤ ਉਚਾਰੋ ਸੁਨਿਵਲਾ ਤੈ ਬਚਨ ਹਵਾਰੋ ਸੁਖੀ ਚਲੋ ਚੜਨਾ ਪਿਆਰੀ ਮਾਨ ਲਿਓ ਜੈ ਮੋਰ ਉਚਾਰੀ ਫਰੀ ਕਹੋ ਬੈਲ ਪੂਛ ਗੈ ਜੈ ਹੋ ਅਭੀ ਪਾਰ ਨਦੀ ਕੇ ਹੋਇ ਹਉ ਸੋਇਆ ਹੋਰ ਉਤੇ ਜੈ ਲਰਜੈ ਵਰਜੈ ਸਭ ਲੋਗ ਰਹਿ ਨੈ ਠਾਨੀ ਸਾਸ ਕੇ ਤਰਾਸ ਨ ਆਪਤ ਸਵਾਸ ਦੁਆਰਨ ਤੇ ਫਿਰ ਜਾਤ ਜਠਾਨੀ ਪਾਸ ਪਰੋਸਨ ਬਾਸ ਗਇਓ ਬਨ ਲੋਗ ਪੈ ਸਭ ਹੀ ਨਕਵਾਨੀ ਪਾਣੀ ਕੇ ਮੰਗਦ ਪਾਥਰ ਮਾਰਤ ਨਾਰ ਕਿਦੋ ਕਰ ਨਾ ਹਰਿਆਨੀ ਦੋਹਰਾ ਬੈਲ ਪੂਛ ਕਹਿ ਕਹਿ ਜਬੈ ਗਈ ਨਦੀ ਕੇ ਧਾਰ ਦ੍ਰਿੜ ਕਰ ਯਾ ਕਹਿ ਪਕਰੀਐ ਬੋਲ ਸੋ ਕੂਕ ਗਵਾਰ ਛੋਰ ਪੂਛ ਕਰਤੇ ਦਈ ਸੁਣੀ ਕੂਕ ਜਬ ਕਾਨ ਗਾਰੀ ਭਾਖਤ ਬਹਿ ਗਈ ਜੰਪੁਰ ਕੀ ਇਸ ਪਿਆਨ ਨਾਰ ਕਲਹਾਨੀ ਬੋਰ ਕਰ ਜਾਟ ਓ ਗ੍ਰਹਿ ਮਾਹੇ ਕਹਾਂ ਸੁਖੀ ਤੇ ਜਨਮ ਸੈ ਅਸਨ ਵਿਆਹਨ ਜਾਹੇ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਚਾਰੀ ਸੋ ਚਰਿਤ੍ਰ ਸਮਾਪਤ ਮਸਤ ਸੁਭ ਮਸਤੇ ਅਪਜੂ